ਕੋੜੀ ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ ਸੱਚਾ ਸਾਹਿਬ ਇੱਕ ਤੂੰ ਤੂੰ ਕੱਲਾ ਸਿਰਫ ਇੱਕ ਕੇਵਲ ਇੱਕ ਸੱਚਾ ਸਾਹਿਬ ਉਹ ਕੌਣ ਹੈ ਉਹੀ ਮਹਾਪੁਰਖ ਹੈ ਜਿਨ ਸੱਚੋ ਸੱਚ ਵਰਤਾਇਆ ਜਿਹਨੇ ਸੱਚ ਵੰਡਿਆ ਸੰਸਾਰ ਨੂੰ ਜੇ ਕਿਸੇ ਨੂੰ ਸੱਚ ਮਿਲਿਆ ਤੇ ਤੋਂ ਮਿਲਿਆ ਜੇ ਕੋਈ ਹਕੀਕਤ ਤੱਕ ਪਹੁੰਚੇ ਤੇਰੇ ਨਾਲ ਜੁੜ ਕੇ ਪਹੁੰਚਿਆ ਤਾਂ ਦੱਸਿਆ ਹਕੀਕਤ ਕੀ ਹੈ ਤੇਰੇ ਸੱਚਖੰਡ ਜਿੱਥੇ ਤੇਰਾ ਰਾਜਾ ਸੱਚ ਵਰਤਦਾ ਜਿਹਨਾਂ ਨੂੰ ਉਹ ਸੱਚਖੰਡ ਮਾਫ ਕਰੀ ਨਾ ਆਇਆ ਝੂਠਿਆਂ ਨੂੰ ਉਹਨਾਂ ਨੂੰ ਆ ਸੰਸਾਰ ਦੇ ਤਾਂ ਵਿੱਚ ਭਾਈ ਤੁਸੀਂ ਇੱਥੇ ਰਹੋ ਚਲੋ ਜੇ ਘਰ 'ਚ ਨਹੀਂ ਪੜਦੀ ਉਹਨੂੰ ਅੱਡ ਕਰਦਾ ਤੁਹਾਨੂੰ ਨਹੀਂ ਫਿੱਟ ਉਹਦਾ ਸੱਚ ਤੁਸੀਂ ਇੱਥੇ ਰਹੋ ਇੱਥੇ ਕੀ ਹੈ ਕੂੜ ਰਾਜਾ ਕੂੜ ਪਰ ਜਾ ਕੂੜ ਸਭ ਸੰਸਾਰ ਜਿਹਨੂੰ ਸਾਚੇ ਫਿੱਟ ਨਹੀਂ ਆਉਂਦਾ ਇੱਥੇ ਰਹਿ ਟੱਕਾ ਨਹੀਂ ਕੀਤਾ ਉਹਨਾਂ ਨਾਲ ਉਹਨਾਂ ਨੂੰ ਸੰਸਾਰ ਫਿੱਟ ਡਿਊਟੀ ਆਵ ਰੱਖੀ ਆਪਣੇ ਕੋਲ ਚੰਦ ਭੈ ਵਿੱਚ ਪਵਨ ਬਹਿ ਸਤ ਬਾਓ ਭੈ ਵਿੱਚ ਚੱਲਣ ਲੱਖ ਦਰਿਆਓ ਸਾਰਾ ਸਿਸਟਮ ਇੱਥੇ ਦਾ ਕੰਟਰੋਲ ਆਪਣੀ ਜ਼ਿੰਮੇਵਾਰੀ ਲੈ ਲਈ ਫਿਰ ਵੀ ਇਹਨਾਂ ਦੀ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਚਿੰਤਾ ਸਾਰਿਆਂ ਦੀ ਫੇਰ ਆਪਣੇ ਜੁਮੇ ਲੈ ਲਈ ਬੁਰਾ ਉਹ ਹੋਇਆ ਕਿ ਬੁਰੇ ਅਸੀਂ ਹੋਏ ਸੱਚ ਸਾਨੂੰ ਫਿੱਟ ਨਹੀਂ ਆਇਆ ਇੱਥੇ ਵੀ ਸਾਡੀ ਲੜਾਈ ਹੈ ਇੱਥੇ ਵੀ ਸਾਰੇ ਕਹਿੰਦੇ ਮੈਂ ਬੜਾ ਉੱਥੇ ਸਾਰੇ ਕਹਿੰਦੇ ਨੇ ਅਸੀਂ ਦਾਸ ਆ ਇਹ ਕਹਿੰਦੇ ਨੇ ਅਸੀਂ ਬੜੇ ਲੜਾਈ ਤਾਂ ਇਸ ਗੱਲ ਦੀ ਨਹੀਂ ਭਾਉਣਾ ਕੋਈ ਚਾਹੁੰਦਾ ਨਹੀਂ ਦਿਵੇ ਸਗੋਰਾ ਹੋਏ ਇਸ ਗੱਲ ਦੀ ਬੜਾ ਹੋਣ ਦੀ ਲੜਾਈ ਹੈ ਜਿਨ੍ਹਾਂ 'ਚ ਬੜਾ ਹੋਣ ਦੀ ਇੱਛਾ ਉਹ ਇੱਥੇ ਨੇ ਜਿਹੜੇ ਸਭ ਤੋਂ ਛੋਟੇ ਹੋਣ ਦੀ ਇੱਛਾ ਇਹਨਾਂ ਉਹ ਸੱਚ ਕਰਦੇ ਨੇ ਰਹੀ ਛੋਟੇ ਸਕਦੇ ਨੇ ਬੜੇ ਬੜੇ ਤਾਂ ਹਮੇਸ਼ਾ ਲੜਦੇ ਹੁੰਦੇ ਨੇ ਲੜਾਈ ਉਹ ਬੜਾ ਵੱਡੀ ਹੈ ਛੋਟਾ ਬਣਦੀ ਵੀ ਕਦੇ ਕੋਈ ਲੜਾਈ ਹੋਈ ਹੈ ਛੋੜੋ ਬਣ ਦੀ ਕੋਈ ਲੜਾਈ ਲੜਾਈ ਜ਼ਿਆਦਾ ਹੈ ਉਹ ਮੈਨੂੰ ਟੈਕਨੀਕਲ ਨਹੀਂ ਮਿਲਿਆ ਲੜਾਈ ਤਾਂ ਜ਼ਿਆਦਾ ਹੈ ਜਿਹੜਾ ਕਹਿੰਦਾ ਮੈਨੂੰ ਤਾਂ ਲੋੜ ਨਹੀਂ ਟੈਕਨੀਕਲ ਦੀ ਕਾਹਦੀ ਲੜਾਈ ਉਹ ਸਾਰੇ ਨੂੰ ਜਿੰਨਾ ਲੱਗੂ ਲੜਾਈ ਬੜਾ ਬਣ ਗਿਆ ਸਰ ਛੋਟਾ ਬਣ ਦੀ ਕੋਈ ਲੜਾਈ ਛੋਟਾ ਬਣ ਗਿਆ ਲੜਾਈ ਤੋਂ ਬਾਹਰ ਨਿਕਲ ਗਿਆ ਜਿਹਨੇ ਛੋਟਾ ਬਣਨਾ ਮੰਨ ਲਿਆ ਨਾ ਉਹ ਲੜਾਈ ਸੰਸਾਰ ਦੇ ਬਾਹਰ ਨਿਕਲ ਗਿਆ ਭਗਤਾਂ ਨੇ ਛੋਟਾ ਬਣਨਾ ਮੰਨਿਆ ਛੋਟਾ ਬਣ ਕੇ ਹੀ ਲੜਾਈ ਮੁੱਕਦੀ ਹੈ ਬੜਾ ਬਣ ਕੇ ਲੜਾਈ ਮੁੱਕਦੀ ਹੋ ਨਹੀਂ ਜਿੰਨਾ ਬੜਾ ਬਣੀ ਜਾਊਗਾ ਲੜਾਈ ਹੋ ਗੱਲ ਪਈ ਜਾਊਗੀ ਸੱਚਾ ਸਾਹਿਬ ਇੱਕ ਤੂੰ ਜਿਹਨੇ ਸੱਚੋ ਸੱਚ ਵਰਤਾਇਆ ਸੱਚੋ ਸੱਚ ਵਰਤਾਇਆ ਸੱਚ 'ਚ ਵਰਤਦਾ ਨਾ ਸੱਤ ਤੇ ਸੱਚੋ ਇਹ ਸੱਚ ਨਿਬੜੈ ਚੁੜ ਬਖ ਕਢੇ ਜਜਮਾ ਲਿਆ ਐਤੇ ਸੱਚ ਕਿਉਂ ਨਹੀਂ ਵਰਤਦਾ ਰੋਜ਼ ਤਰਮੀਮ ਕਰੀ ਜਾਓ ਸੰਵਿਧਾਨ 'ਚ ਫੇਰ ਨਹੀਂ ਠੀਕ ਸੱਚ ਤਾਂ ਨਹੀਂ ਹੋ ਸਕਦਾ ਤੇ ਸੱਚਾ ਨਹੀਂ ਨਾ ਸੱਚ ਦੀ ਸਮਝ ਨਹੀਂ ਨਾ ਉਥੇ ਗੁਰਬਾਣੀ ਤਰਮੀਮ ਕਰਕੇ ਦਿਖਾਓ ਕੋਈ ਇਹ ਤਰਮੀਮ ਕਰਨੀ ਨਹੀਂ ਹੁੰਦੀ ਇਹ ਪੂਰਨ ਬੁੱਧ ਦੀ ਲਿਖੀ ਹੋਈ ਹੈ ਸੰਸਾਰ 'ਚ ਕੋਈ ਪੂਰੀ ਬੁੱਧ ਵਾਲਾ ਹੈ ਉਹ ਨਹੀਂ ਪਰ ਘੱਟ ਬੁੱਧ ਵਾਲਾ ਕੋਈ ਮੰਨਦਾ ਨਹੀਂ ਆਪਣੇ ਆਪ ਨੂੰ ਘੱਟ ਬੁੱਧ ਵਾਲਾ ਕੋਈ ਮੰਨਦਾ ਨਹੀਂ ਪੂਰੀ ਬੁੱਧ ਵਾਲਾ ਕੋਈ ਹੈ ਨਹੀਂ ਤਾਂ ਹੀ ਤਰਮੀਮ ਕਰਨੀ ਪੈਂਦੀ ਹੈ ਹਰ ਵਕਤ ਕਿ ਜੈਸਾ ਫੈਸਲਾ ਦੂਆ ਆਰਡਰ ਦਿੰਦਾ ਉਹਦੇ ਨਾਲ ਜਾ ਕੇ ਦੂਏ ਦਾ ਦੀ ਆਰਡਰ ਦਿੰਦਾ ਰੋਜ਼ ਕਾਨੂੰਨ ਕੋਈ ਬਣਾ ਲੈਂਦੇ ਨੇ ਉਹ ਕਹਿੰਦੇ ਹੁਣ ਨਹੀਂ ਸੂਤ ਆਇਆ ਹੁਣੇ ਚ ਆਹ ਕਰ ਲੋ ਫਿਰ ਨਹੀਂ ਸੂਤ ਆਇਆ ਫਿਰ ਚ ਆਹ ਕਰ ਲੋ ਫਿਰ ਨਹੀਂ ਸੂਤ ਆਇਆ ਇਹਦਾ ਤਾਂ ਪੂਰਨ ਬੁੱਧ ਨਹੀਂ ਹੈ ਜ਼ਰੂਰੀ ਬੁੱਧ ਹੈ ਸਾਰੇ ਜਿਸ ਤੂੰ ਰਹਿ ਤਿਸ ਮਿਲਿਆ ਸੱਚ ਤਾਂ ਤੈਨੂੰ ਸੱਚ ਕਮਾਇਆ ਸੱਚੋ ਸੱਚ ਵਰਤਾਇਆ ਨਾ ਤਾਂ ਤੂੰ ਸੱਚ ਮੰਨ ਰਿਹਾ ਸਭ ਨੂੰ ਜਿਸ ਤੂੰ ਤੇ ਹੈ ਤਿਸ ਮਿਲੇ ਸੱਚ ਸੱਚ ਉਹ ਨੂੰ ਮਿਲਦਾ ਜਿਹਨੂੰ ਤੂੰ ਦਵੇ ਵਰਤਾਜ ਦੂਰ ਹੈ ਉਹ ਦੇਖ ਜਿਹੜਾ ਭਾਈ ਜੀ ਦੇ ਕੋ ਬਾਟਾ ਦੇਗ ਵਾਲਾ ਵਰਤਾਉਂਦਾ ਉਹ ਤੇ ਮਿਲੂ ਜੀ ਨੂੰ ਮਿਲੂਗੀ ਤੇਰੀ ਸੱਚ ਕਮਾਇਆ ਸੱਚ ਹੀ ਕਮਾਊਗਾ ਤੂੰ ਸੱਚ ਮਿਲੂਗਾ ਉਹਨੂੰ ਸੱਚ ਮਿਲਿਆ ਸੰਸਾਰ ਜਿਹਨੂੰ ਤੈਨ ਦਿੱਤਾ ਤੇ ਤੋਂ ਲਿਆ ਤਾਂ ਸੱਚ ਮਿਲਿਆ ਸੱਚ ਨਹੀਂ ਮਿਲਿਆ ਤਾਂ ਬੱਤਾਂ ਰਹਿ ਗਈਆਂ ਝੂਠੀਆਂ ਨਾਨਕ ਬੱਤੀ ਲਿਖਿਆ ਸੱਚੀ ਮਤ ਕਿਹਦੀ ਹੈ ਸੱਚੀ ਮਤ ਉਹ ਹੈ ਜਿਹੜਾ ਤੇਰਾ ਬੁਲਾਇਆ ਬੋਲਿਆ ਤਾਂ ਸੱਚ ਦਿੱਤਾ ਹੈ ਉਹ ਮਤ ਸੱਚੀ ਹੈ ਜਿਹੜਾ ਆਪਣੀ ਮਰਜ਼ੀ ਨਾਲ ਬੋਲਿਆ ਆਪਣੀ ਬੁੱਧ ਅਨੁਸਾਰ ਜਿਹਨੇ ਧਰਮ ਘੜਿਆ ਚਾਹੇ ਮਹਾਤਮਾ ਬੁੱਧ ਹੈ ਚਾਹੇ ਉਹ ਸਨਾਤਨ ਹੈ ਸਨਾਤਨ ਦੀ ਅਸਲੀ ਦਾ ਨਾਮ ਹੈ ਚਾਹੇ ਉਹ ਇਸਾ ਹਰ ਧਰਮ ਦੇ ਨਾਲ ਬੰਦੇ ਦਾ ਨਾਮ ਜੁੜਿਆ ਹੋਇਆ ਜਿੰਨੇ ਮਿੱਥਿਆ ਮਤਾਂ ਨੇ ਜਿਹੜੀਆਂ ਉਹਦੇ ਨਾਲ ਉਹਦੇ ਬੰਦੇ ਉਸ ਬੰਦੇ ਦਾ ਨਾਮ ਜੁੜਿਆ ਜਿਹਨੇ ਮਤ ਪ੍ਰਚਲਿਤ ਕੀਤੀ ਹਰ ਜਗ੍ਹਾ ਜੁੜਿਆ ਹੋਇਆ ਦੁਨੀਆ 'ਚ ਮਿਲੂਗਾ ਆ ਜਿਹੜੀ ਮਤ ਹੈ ਸੱਚ ਦੀ ਮਤ ਹੈ ਇਹਦੇ ਨਾਲ ਕਿਸੇ ਬੰਦੇ ਦਾ ਨਾਮ ਨਹੀਂ ਜੁੜਿਆ ਜਿਹੜੇ ਬੰਦੇ ਦਾ ਨਾਮ ਜੋੜਦੇ ਨੇ ਮੂਰਖ ਨੇ ਇਹਦਾ ਨਾਮ ਹੈ ਗੁਰਮਤ ਗੁਰ ਕੀ ਮਦਦ ਤੋਂ ਲੈ ਹੋ ਜਾਣਾ ਭਗਤ ਬਿਨਾਂ ਉਹ ਡੂਬੇ ਸੜ ਇਹਦਾ ਨਾਮ ਗੁਰਮਤ ਹੈ ਜਿਹੜੀ ਮਤ ਨਾਲ ਬੰਦੇ ਦਾ ਨਾਮ ਜੁੜਿਆ ਉਹ ਗੁਰਮਤ ਹੁੰਦੀ ਮੋਟੀ ਗੱਲ ਉਹਦੀ ਆਪਣੇ ਮੁੱਦੇ ਅਨੁਸਾਰ ਚੰਗਾ ਸੀ ਉਹ ਖੁਦਾ ਇਹਨੇ ਬੰਦੇ ਭੈੜੇ ਸੀ ਬੰਦੇ ਚੰਗੇ ਸੀ ਜਿੰਨੀਆਂ ਉਹ ਸਮਝਦਾ ਸੀ ਇਹ ਗੱਲਾਂ ਚੰਗੀਆਂ ਨੇ ਚੰਗੀਆਂ ਸਾਰੀਆਂ ਆਪਣੇ ਸਮਝ ਮੁਤਾਬਕ ਸਾਰੀਆਂ ਜਿੱਦੀ ਉਹਦੀ ਸਮਝ ਸੀ ਉਹਨੇ ਚੰਗਾ ਵੱਡ ਵਾਸਤੇ ਸੰਸਾਰ ਨੂੰ ਆਪਣੇ ਬੰਦਿਆਂ ਨੂੰ ਜਿਹੜੇ ਏਰੀਆ 'ਚ ਰਹਿੰਦਾ ਸੀ ਉਹਨੇ ਉਪਦੇਸ਼ ਲਿਖ ਦਿੱਤਾ ਪਰ ਸਾਰਾ ਉਪਦੇਸ਼ ਤਾਂ ਠੀਕ ਨਹੀਂ ਸਾਰੀਆਂ ਗੱਲਾਂ ਉਹਦੀਆਂ ਸੱਚ ਨਹੀਂ ਸੱਚ ਜਦ ਹੁੰਦੀ ਜਾਂ ਪੂਰਨ ਬੁੱਧ ਹੁੰਦੀ ਜਦ ਬੁੱਧ ਪੂਰਨ ਹੋਣ ਦੇ ਕਰੀਬ ਚਲੀ ਜਾਂਦੀ ਹੈ ਨਾ ਫਿਰ ਆਦਮੀ ਬੋਲਣਾ ਹੀ ਬੰਦ ਕਰ ਦਿੰਦਾ ਨਹੀਂ ਬੋਲ ਫਿਰ ਉਹ ਬੁਲਾਇਆ ਬੋਲਣ ਦਾ ਇੰਤਜ਼ਾਰ ਹੋ ਜਾਂਦਾ ਬਸ ਬਹੁਤੀ ਜਾਂ ਥੋੜੀ ਬਹੁਤ ਹੁੰਦੀ ਹੈ ਜਾਂ ਜ਼ਿਆਦਾ ਬੋਲਦਾ ਨਿਆਣਾ ਜ਼ਿਆਦਾ ਬੋਲਦਾ ਜਿਵੇਂ ਸੈਣਾ ਹੁੰਦਾ ਉਹਨਾਂ ਘੱਟ ਬੋਲਣ ਲੱਗ ਜਾਂਦਾ ਜਦ ਕਰੀਮ ਚਲਾ ਜਾਂਦਾ ਨਾ ਪੂਰਨ ਹੁੰਦੇ ਫਿਰ ਬੋਲਣੇ ਬੰਦ ਤਾਂ ਹੀ ਕਬੀਰ ਕਹਿੰਦਾ ਕਹਿਵੇ ਮਾਹੇ ਬਵੇ ਪਹਿਲਾਂ ਦੇਖੋ ਪੂਰੀ ਕਿੰਨਾ ਬੋਲਿਆ ਵੱਡਾ ਗ੍ਰੰਥ ਲਿਖ ਮਾਰੇ ਫਿਰ ਪਤਾ ਲੱਗਿਆ ਵੀ ਇਹ ਤਾਂ ਕੀ ਕੀਤਾ ਸਾਰੇ ਤੂੰ ਤਾਂ ਗਲਤ ਲਿਖ ਬੈਠੇ ਕੀ ਕਹਿਣਗੇ ਲੋਕ ਫਿਰ ਚੁੱਪ ਕੀਤਾ ਚੁੱਪ ਕਰਨ ਦਾ ਨਾਮ ਹੈ ਮਰਨਾ ਉਹ ਚੁੱਪੇ ਜਿਹੜੀ ਹੈ ਨਾ ਜਾਂ ਚੁੱਪ ਕਰਦਾ ਬੋਲਣ ਤੇ ਉਹੀ ਮੌਤ ਹੈ ਉਸੇ ਨੂੰ ਬੋਲਣਾ ਪੈਣਾ ਉਸੇ ਨੂੰ ਗਿਆ ਵੀ ਹੁਣ ਤੂੰ ਚੁੱਪ ਹੈ ਸਮਝਾ ਤੂੰ ਪਹਿਲਾਂ ਸੱਚ ਕੀ ਹੈ ਦੀ ਖੋਜ ਕਰ ਸੱਚ ਕੀ ਹੈ ਬੋਲਣਾ ਤਾਂ ਸੱਚ ਬੋਲ ਨਹੀਂ ਤਾਂ ਨਾ ਬੋਲ ਇਹ ਤਾਂ ਸੱਚ ਬੋਲ ਗੱਲ ਪੂਰੀ ਹੋਵੇ ਤੋਲ ਬੋਲ ਸੱਚ ਪੂਰਾ ਜਿਆਦਾ ਪੂਰੀ ਤੋਲ ਕੇ ਤੁਲੀ ਹੋਈ ਗੱਲ ਨਾ ਪੂਰੀ ਤੁਲੀ ਗੱਲ ਹੋਵੇ ਪੂਰਾ ਸੱਚ ਹੋਵੇ ਨਹੀਂ ਤਾਂ ਚੁੱਪ ਕਰਦਾ ਬੋਲੇ ਨਾ ਬੋਲਣਾ ਚੰਗਾ ਹੈ ਗਲਤ ਬੋਲਣਾ ਨਾ ਗਲਤ ਉਪਦੇਸ਼ ਗੁਰਬਾਣੀ ਦਾ ਕਰਨਾ ਨਾ ਕਰਨਾ ਚੰਗਾ ਹੈ ਐ ਖਾਂ ਦਾ ਉਲਟਾਂ ਬੋਲੀ ਜਾਣਾ ਗਲਤ ਦਿਸ਼ਾਵਾਂ ਆਪ ਪਬਲਿਕ ਨੂੰ ਆਮ ਸੰਗਤ ਨੂੰ ਭੱਬੜ ਭੂਸਾ ਸਹੀ ਪਾ ਲੈਣਾ ਕਿ ਕੋਈ ਚੰਗੀ ਗੱਲ ਨਹੀਂ ਹੈ ਉਹਨਾਂ ਬੰਦੂ ਕੋਲ ਇਹਦੇ ਚ ਕੱਢੂ ਪਾਉਣ ਕਿਵੇਂ ਕੱਢੂ ਇਸੇ ਕਰਕੇ ਲਿਖਿਆ ਸੀ ਤੁਮੇ ਮਨ ਪ੍ਰਬੋਧੇ ਆਪਣਾ ਪ੍ਰਥਮੇ ਮਨ ਪ੍ਰਬੋਧੇ ਆਪਣਾ ਪਾਛੇ ਵਰ ਜਾਵੇ ਪਹਿਲਾਂ ਪੂਰਾ ਬੋਧ ਉਹਨੂੰ ਆਪ ਹੋਵੇ ਫੇਰ ਗੱਲ ਗਾਂ ਕਰੇ ਇਸੇ ਕਰਕੇ ਵਰਨਾਨ ਕਰੇ ਅੰਦਰ ਨੂੰ ਗਿਆ ਸਿਰਫ ਇਹ ਜੋ ਕਹੂਗਾ ਉਹ ਵਰ ਠੀਕ ਹੈ ਉਹਦੀ ਬੁੱਧ ਪੂਰੀ ਸੀ ਪਰਖਲੀ ਸੀ ਹਰ ਕਿਸੇ ਨੂੰ ਉਪਦੇਸ਼ ਦੇਣ ਦਾ ਆਰਡਰ ਨਹੀਂ ਹੁਕਮ ਨਹੀਂ ਸੀ ਉਹ ਬੰਦਾ ਹੀ ਟਿਕਿਆ ਸੀ ਨਾ ਜਿਹੜੀ ਗੱਲ ਇਹ ਕਹੂ ਗੁਰਮਤਿ ਉਹ ਸਹੀ ਹੋਊਗੀ ਇਹ ਇਹ ਸਮਝ ਗਿਆ ਕਿ ਇਹ ਗੱਲ ਤੁਸੀਂ ਇਹ ਤੇ ਸਮਝੋ ਕੀ ਹੈ ਬੜੀ ਖਤਰਨਾਕ ਗੱਲ ਹੈ ਜੇ ਜੜਾ ਰਸਲੇ ਪਹੁੰਚ ਗਿਆ ਪੈਰ ਪੈਰ ਤੋਂ ਸਲਿਪਰੀ ਨਹੀਂ ਹੈ ਆਪਣ ਘਟ ਗਿਆ ਨਾ ਆਰਾਮ ਕੀ ਉੱਚੇ ਥੋਂਦੇ ਜਿੰਨਾ ਉੱਚਾ ਚਲਾ ਜਾਂਦਾ ਉਨਾ ਹੀ ਔਖਾ ਤੁਰਨਾ ਰਾਜ ਜਨਾ ਉੱਪਰ ਖਾਪੜ ਹੋਵੇ ਉਹਨੇ ਤੁਰਨਾ ਔਖਾ ਹੁੰਦਾ ਇੱਥੇ ਅਸੀਂ ਕੀ ਕੀਤਾ ਜੋ ਜੀ ਦੇ ਮੂੰਹ ਚੋਂ ਬੋਲੀ ਜਾਂਦਾ ਜੋ ਜੀ ਦੇ ਮੂੰਹ ਚੋਂ ਐਨੀ ਤਾਣੀ ਆ ਵਾਲੀ ਕੀ ਇਹ ਪਤਾ ਹੀ ਨਹੀਂ ਕਿ ਨੂੰ ਕੀ ਹੁੰਦੀ ਹੈ ਜਿਹਦੇ ਕੋਲ ਜੋ ਕੋਈ ਦਾ ਖਿਚੜੀ ਬਣਦੀ ਸੀ ਅਖੇ ਜਿਹਦੇ ਕੋਲ ਜੋ ਆ ਪਾ ਲੋ ਸਾਰਿਆਂ ਨੇ ਜੋ ਕੋ ਸੀਗਾ ਪਾਈ ਗਏ ਜੌਂ ਵਾਲੇ ਨੇ ਜਾਉ ਪਾਤੇ ਮੱਕੀ ਵਾਲੇ ਨੇ ਮੱਕੀ ਪਾਤੀ ਮਾਂ ਵਾਲੇ ਨੇ ਮਾਂ ਪਾਤੇ ਜਿਹਦੇ ਕੋਲ ਜੋ ਸੀ ਪਾਤਾ ਉਹ ਖੇਤੀ ਦਾ ਰੂਪ ਹੈ ਜਾਂ ਬਣ ਗਿਆ ਸਾਰੀਆਂ ਬਤਾਂ ਦਾ ਸਵਾਦ ਹੈ ਜੀ ਸੱਚ ਦੇ ਸਵਾਦ ਤੋਂ ਬਿਨਾ ਬਾਕੀ ਸਾਰੇ ਸਵਾਦ ਨੇ ਸੱਚ ਦਾ ਨਹੀਂ ਹੈ ਉਹਨਾਂ ਦੀ ਮੱਤਾਂ ਦੇ ਥਰੂ ਆ ਕੇ ਜਿਹੜੇ ਫੌਜ ਕਰਦੇ ਨੇ ਯੂਨੀਵਰਸਿਟੀ ਵਿੱਚ ਅਸਾਈਆਂ ਦੀਆਂ ਮੱਤਾਂ ਦੀਆਂ ਗੱਲਾਂ ਕਰ ਦੇਣਗੇ ਆ ਕੇ ਗੁਰਬਾਤੀ ਨਹੀਂ ਕਰਦਾ ਕੋਈ ਗੁਰਬਾਤ ਨੂੰ ਛੱਡ ਕੇ ਬਾਕੀ ਜਿਹੜੀ ਬਣਾਤੀ ਹੋਰ ਹੋਰ ਮੱਤਾਂ ਦੀਆਂ ਗੱਲਾਂ ਕਰੀ ਜਾਂਦੀਆਂ ਤੁਸੀਂ ਪ੍ਰਚਾਰ ਗੁਰਮਤ ਦਾ ਕਰਦਾ ਕਿ ਦੁਨੀਆ ਦਾ ਕਰਦਾ ਜਿਨ੍ਹਾਂ ਬੱਤਾਂ ਨੂੰ ਗੁਰਬਤ ਨੇ ਸੇਧ ਦਿੱਤੀ ਹੈ ਉਹਨਾਂ ਨੂੰ ਦੱਸਦੇ ਨੇ ਵਿਆਹ ਕਹਿੰਦੀਆਂ ਨੇ ਉਹ ਤੁਸੀਂ ਉਹ ਬੱਤਾਂ ਪੜਾਉਣੀਆਂ ਨੇ ਕਿ ਪੜਾਉਣੀ ਗੁਰਬਤ ਹੈ ਮਨਮਤਾਂ ਸੀ ਨਾ ਉਹ ਮਨਮਤਾਂ ਮੰਦੇ ਲੈਵਲ ਦੀ ਮਤਾਂ ਮਨ ਛੇਤੀ ਸਮਝ ਲੈਂਦਾ ਇਹਨੂੰ ਸਮਝਣਾ ਔਖਾ ਇਹ ਗੱਲ ਸਮਝ ਕਿਵੇਂ ਆਉਂਦੀ ਸਤਿਗੁਰ ਮਿਲੀ ਐ ਸੱਚ ਪਾਇਆ ਸੱਚ ਸਤਿਗੁਰ ਮਿਲੀ ਐ ਸੱਚ ਪਾਇਆ ਹੁਣ ਸੱਚ ਪ੍ਰਾਪਤ ਕਿਹਨੂੰ ਹੁੰਦਾ ਜਿੰਨਾ ਜਰੇ ਮਾਨਰ ਚਿੱਤੇ ਦਾ ਇੱਕ ਨਹੀਂ ਨਾ ਹੁੰਦਾ ਫੈਸਲਾ ਨਹੀਂ ਕਰਦਾ ਅਸਲ 'ਚ ਪਹਿਲਾਂ ਫੈਸਲਾ ਕਰੇ ਵੀ ਮੈਂ ਸੱਚ ਚਾਹੀਦਾ ਤੇ ਸੱਚ ਦੀ ਪ੍ਰਾਪਤੀ ਵਾਸਤੇ ਚੂੜ ਛੱਡਣਾ ਪਊਗਾ ਜੇ ਸੱਚ ਦੀ ਪ੍ਰਾਪਤੀ ਹੈ ਝੂਠ ਦਾ ਝੂਠ ਦਾ ਅੰਦਰੋਂ ਤਿਆਰ ਕਰਨਾ ਪਊਗਾ ਝੂਠ ਨਹੀਂ ਚਾਹੀਦਾ ਪਹਿਲਾਂ ਤੇ ਅੰਦਰ ਝੂਠ ਆ ਉਹਨੂੰ ਕੱਢਣ ਵਿੱਚ ਭਾਂਡਾ ਧੋਏ ਮੈਂ ਧੋ ਦੇਉ ਜੋ ਪਹਿਲਾਂ ਪਾਇਆ ਹੋਇਆ ਉਹਦਾ ਜੋੜਨਾ ਪਊਗਾ ਜੋ ਭਾਂਡੇ ਜੇ ਤੁਸੀਂ ਸੱਚ ਪਾਉਣਾ ਹੈ ਪਹਿਲਾਂ ਤਾਂ ਛੱਡਣਾ ਪਊਗਾ ਗਿਆਨ ਜੋ ਵੀ ਲਿਆ ਹੋਇਆ ਜੋ ਸੁਣਿਆ ਹੋਇਆ ਹੈ ਪਹਿਲਾਂ ਇਹਨਾਂ ਨੂੰ ਕਹੋ ਸਭ ਝੂਠ ਹੈ ਜੋ ਸੁਣਿਆ ਹੈ ਡੋਲਤਾ ਭਾਂਡਾ ਧੋ ਲਿਆ ਬਦੂ ਤੇ ਹੋ ਜਾ ਬਦੂ ਤੋਂ ਜਾਣ ਦੇ ਪਹਿਲਾਂ ਦੀ ਗੱਲ ਹੈ ਨਾ ਫਿਰ ਝੂੜ ਹੈ ਕੀ ਸਵਾਲ ਹੈ ਝੂੜਾ ਦਾ ਦਾਇਰਾ ਕਿੱਡਾ ਹੈ ਜਿਹੜਾ ਡੋਲਣਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਸਾਰਾ ਸੰਸਾਰ ਇਹ ਡੋਲ ਦੋ ਸੰਸਾਰ ਦਾ ਖਿਆਲ ਹੈ ਤਿਆਗ ਤੋਂ ਅੰਦਰੋਂ ਜੇ ਸੱਚ ਚਾਹੀਦਾ ਜਿੰਨਾ ਜਰ ਸੰਸਾਰ ਦਾ ਖਿਆਲ ਹੈ ਸੱਚ ਨਹੀਂ ਮਿਲਦਾ ਸੰਸਾਰ ਕੂੜ ਹੈ ਕੂੜ ਦੇ ਖਿਆਲ ਵਾਲੇ ਨੂੰ ਸੱਚ ਕਿਵੇਂ ਬਣੂ ਭਾਂਡੇ ਜੇ ਖਿਆਲ ਕੂੜ ਹੈ ਤਾਂ ਭਾਂਡੇ 'ਚ ਕੂੜ ਹੈ ਹਿਰਦੇ 'ਚ ਕੂੜ ਹੈ ਜੋ ਭਾਂਡੇ 'ਚ ਕੂੜ ਦਾ ਤਾਂ ਖਿਆਲ ਹੈ ਜੇ ਖਿਆਲ ਕੂੜ ਦਾ ਹੈ ਸੰਸਾਰ ਦਾ ਹੈ ਤਾਂ ਜੋ ਹਿਰਦੇ 'ਚ ਕੂੜ ਹੈ ਜਦੋਂ ਖਿਆਲ ਚੱਕਿਆ ਜਾਊਗਾ ਉਦੋਂ ਖਤਮ ਹੋਊਗਾ ਉਹਦੇ ਬਾਅਦ ਸੱਚ ਪਊਗਾ ਧਿਆਨ ਕੂੜ ਚ ਭੁੱਖ ਕੂੜਦੀ ਹੈ ਇੱਛਾ ਕੂੜਦੀ ਹੈ ਧਿਆਨ ਤਾਂ ਹੈ ਇਹ ਸ਼ਰਤ ਹੈ ਵੱਡੀ ਸ਼ਰਤ ਹੈ ਬਹੁਤ ਹੀ ਛੋਟੀ ਦੀ ਗਾਖੜੀ ਕਾ ਤਾਂ ਕਿਹਾ ਹੋਇਆ ਹੈ ਸੰਸਾਰ ਨੂੰ ਛੱਡੇ ਜਿਉਂਦਾ ਹੀ ਜੀਵਨ ਮਰਨ ਹੋ ਗਿਆ ਉਹ ਜਿਉਂਦਾ ਸੰਸਾਰ ਨੂੰ ਛੱਡੋ ਜਿਉਂਦਾ ਹੀ ਮਰ ਗਿਆ ਫਿਰ ਹੋਰ ਕੀ ਹੈ ਬਸ ਇਹ ਜੀਵਨ ਮਰਨ ਜਿਉਂਦਾ ਹੀ ਮਰ ਜੇ ਫੇਰ ਸੱਚ ਪੈ ਜੂਗਾ ਪਰ ਮਰਨਾ ਦਾ ਨਹੀਂ ਸਰੀਰ ਤਾਂ ਐਵੇਂ ਰਹੂ ਸਾਹ ਵੀ ਆਊਗਾ ਮਰਨਾ ਮਰਨਾ ਖਿਆਲ ਛੱਡਣਾ ਹੀ ਆ ਹੋਰ ਹੋਰ ਕੀ ਹੈ ਨਿਰਾਸ਼ਾ ਕਹਿੰਦੇ ਜੀਵੇ ਆਸਾ ਮਰੇ ਨਿਰਾਸ਼ਾ ਸੰਸਾਰ ਦੀ ਜਿੰਨਾ ਜਰ ਆਸਾ ਸਾਡੇ ਅੰਦਰ ਇੱਛਾ ਹੈ ਉਹ ਜੀਵਨ ਹੈ ਜਿੱਦਾਂ ਸੰਸਾਰ ਤੋਂ ਅਸੀਂ ਨਾਰਾਜ਼ ਹੋ ਕੇ ਜਿਉਂਦੇ ਹੀ ਮਰ ਗਏ ਸਿਆਲ ਤਾਂ ਸੰਸਾਰ ਡਿਪਰੈਸ਼ਨ ਚ ਆ ਕੇ ਲੋਕ ਕਿਉਂ ਆਤਮ ਹੱਤਿਆ ਕਰ ਲੈਂਦੇ ਨੇ ਕਹਿੰਦੇ ਸਾਡਾ ਜੀਵਨ ਤਾਂ ਕੋਈ ਭਰੋਸਾ ਨਹੀਂ ਰਿਹਾ ਭਰੋਸਾ ਨਹੀਂ ਰਿਹਾ ਜਿਉਣ ਦਾ ਵਿਰੋਧ ਇਸ ਕਰਕੇ ਉਹਨਾਂ ਦਾ ਰਿਹਾ ਨਹੀਂ ਪਰ ਸਾਡਾ ਵਿਰੋਧ ਹੈ ਸਾਨੂੰ ਇਹ ਕਿਹਾ ਇਹ ਨਹੀਂ ਕਹਿ ਨਰਾਜ਼ ਹੋ ਜਾਓ ਇੱਕ ਆਸ ਰੱਖੋ ਬਨਮਾਰੇ ਨਹੀਂ ਡਿਪਰੈਸ਼ਨ ਚਲੇ ਜਾਓਗੇ ਆਤਮ ਹੱਤਿਆ ਕਰ ਲਓਗੇ ਡਿਪਰੈਸ਼ਨ ਜਾ ਕੇ ਆਤਮ ਹੱਤਿਆ ਕਰ ਲਓਗੇ ਤੁਸੀਂ ਜੇ ਅਗਲਾ ਟਾਰਗੇਟ ਕੋਈ ਸਾਡੇ ਕੋਲ ਟਾਰਗੇਟ ਅੱਗੇ ਦੱਸਿਆ ਇੱਕ ਆਸ ਰੱਖੋ ਮਨੋਦੇ ਕਹੇ ਰਬਦਾਸ ਆਸ ਲੱਗ ਜੀਵਾ ਜੋੜਦਾ ਆਈਡੀਆ ਮੇਰਾ ਕੋਈ ਨਹੀਂ ਰਿਹਾ ਹੁਣ ਜੋੜਦਾ ਬਰੋੜ ਤੇ ਨਹੀਂ ਮੇਰਾ ਕੋਈ ਰਿਹਾ ਕਹੇ ਰਬਦਾਸ ਆਸ ਲੱਗ ਜੀਵਾ ਮੈਂ ਤਾਂ ਇਹ ਸਾਜ ਜਿਉਣਾ ਮੈਨੂੰ ਕੀ ਲੋੜ ਸੀ ਜੋੜ ਦੀ ਚਿਰ ਪਿਓ ਦਰਸ਼ਨ ਦੇਖੇ ਦਰਸ਼ਨ ਦੇ ਕਿਨ ਪਹੁੰਚੇ ਰਹੋ ਗਿਆ ਤੂੰ ਦਰਸ਼ਨ ਦੇ ਆਪਾਂ ਫਿਰ ਜੀਵਨ ਹੋਵੇ ਚਾਹੇ ਨਾ ਹੋਵੇ ਉਹ ਰਾਸ ਕਰਕੇ ਜੁੜੋ ਜੇ ਇਹ ਆਸਰਾ ਹੋਵੇ ਜੋਗੀਆਂ ਨੂੰ ਡਿਪਰੈਸ਼ਨ ਜੋਗੀਆਂ ਦੇ ਚੇਲਿਆਂ ਨੂੰ ਡਿਪਰੈਸ਼ਨ ਤਾਂ ਹੀ ਹੁੰਦਾ ਜਿਆਦਾ ਜੋਗੀ ਹੋ ਜੂਗਾ ਸ਼ੈਤਾਨ ਕੀ ਹੋ ਜੂਗਾ ਪਾਗਲ ਬਸ ਡਿਪਰੈਸ਼ਨ ਚਲਾ ਜਾਊਗਾ ਜੇ ਇਮਾਨਦਾਰ ਹੈ ਬੁੱਧ ਬੋਲੂਗਾ ਬਹੁਤ ਲੋਕ ਸੁਧ ਬੁੱਧ ਬੋਲਦੇ ਨੇ ਜਿਹੜੇ ਕਰਦੇ ਫਿਰ ਰਸਾ ਹੋ ਗਿਆ ਰਸਾ ਨਹੀਂ ਉਹ ਜਿਉਂਦਾ ਰਹਿ ਸਕਦਾ ਰਸੇ ਬੁੱਧ ਵਾਲੇ ਹੋ ਦੇਖੋ ਬੁੱਧੀ ਖਤਮ ਹੋ ਗਈ ਉਹਦੀ ਅਕਲ ਦਾ ਕੋਈ ਕੰਮ ਨਹੀਂ ਆ ਰਿਹਾ ਅਕਲ ਤੇ ਕੀ ਕਰਾਉਣਾ ਸਾਡੇ ਅਕਲੀ ਸਾਹਿਬ ਸੇ ਵੀ ਅਕਲ ਤੋਂ ਕੰਮ ਲੈਣਾ ਅਜੋ ਜੇ ਉਹਨੇ ਅਗਲ ਤੋਂ ਕੀ ਕੰਮ ਲੈਣਾ ਦੱਸਾ ਹੋਏ ਜੇ ਅਗਲ ਵੇਲੀ ਹੋਗੀ ਅਕਲ ਤੋਂ ਕੰਮ ਲੈਣਾ ਹੈ ਕਹਿੰਦੇ ਇਹਨੂੰ ਸਾਰੇ ਨੂੰ ਵੇਲੀ ਕਰੋ ਜਿਹੜਾ ਕੰਮ ਹੈ ਕੰਮ ਵੱਡਾ ਹੈ ਅਗਲ ਥੋੜੀ ਹੈ ਜੇ ਡਿਵਾਈਡ ਕਰ ਰਹੀ ਉਹ ਕੰਮ ਨਹੀਂ ਸਿਰੇ ਚੜਨਾ ਧਿਆਨ ਪੂਰਾ 100% ਚਾਹੀਦਾ ਤਾਂ ਸਮਝ ਆਉ ਗੱਲ ਇਹ ਥੋੜਾ ਬਹੁਤ ਹਵਾ ਸਮਾਨ ਵੀ ਧਿਆਨ ਮਾਇਆ ਜਿਹੜੀ ਚਾਹੀਦਾ ਨਹੀਂ ਨਹੀਂ ਸਮਝ ਆਉਣੀ ਗੱਲ ਇਹ ਗੱਲ ਇਹ ਦੀ ਹੋਈ ਹੈ ਰਹਿਣਾ ਤਾਂ ਮਾਇਆ ਜੀ ਹੈ ਧਿਆਨ ਹਟਾਉਣ ਦੀ ਗੱਲ ਸਤਿਗੁਰ ਮਿਲੀ ਹੈ ਸੱਚ ਪਾਇਆ ਸਤਿਗੁਰ ਮਿਲੀ ਹੈ ਸੱਚ ਪਾਇਆ ਸਤਿਗੁਰ ਨੂੰ ਮਿਲ ਕੇ ਹੀ ਸੱਚ ਪਾਇਆ ਜਾ ਸਕਦਾ ਸਤਿਗੁਰ ਕੌਣ ਹੈ ਸਤਿਗੁਰ ਤਾਂ ਅੰਦਰਲਾ ਹੀ ਹੈ ਇੱਕ ਵਾਰ ਇੱਕ ਚਿੱਤ ਹੋ ਕੇ ਹੀ ਫੈਸਲਾ ਕਰ ਲਵੇ ਵੀ ਹਾਂ ਮੈਂ ਨਾਮ ਲੈਣਾ ਹੈ ਨਾਮ ਤੱਕ ਪਹੁੰਚਣਾ ਹੈ ਜਿਨਕੇ ਹਿਰਦੇ ਸੱਚ ਵਸਾਇਆ ਸਭ ਕੁਝ ਛੱਡ ਦੇਣ ਨਾਮ ਤੱਕ ਜੇ ਨਾਮ ਲੈ ਸੱਚੇ ਨਾਮ ਦੀ ਲੱਗਾ ਜਿਨਕੇ ਹਿਰਦੇ ਸੱਚ ਵਸਾਇਆ ਬਸ ਫੇਰ ਉਹ ਸਤਗੁਰ ਫੇਰ ਉਹ ਅੰਦਰਲਾ ਜਿਹੜਾ ਹੈ ਨਾ ਅੰਦਰਲਾ ਚਿੱਤ ਤਾਂ ਸਤਗੁਰ ਬਣਦਾ ਜੋ ਫੈਸਲਾ ਕਰ ਲੈਂਦਾ ਵੀ ਹੁਣ ਮਾਇਆ ਦੀ ਕੋਈ ਲੋੜ ਨਹੀਂ ਸੰਸਾਰ ਦੀ ਕੋਈ ਲੋੜ ਨਹੀਂ ਜਾਂਦਾ ਜਾਵੇ ਜੋ ਕੁਝ ਨੁਕਸਾਨ ਹੁੰਦਾ ਹੋ ਜਵੇ ਨਾਮ ਮਿਲ ਜਾਣਾ ਕੀ ਜਾਣਾ ਤਾਂ ਹੋਣਾ ਇਹ ਤਾਂ ਹੁਕਮ ਨਾਲ ਹੈ ਜਾਣਾ ਕੀ ਹੈ ਜਿਹੜਾ ਸਾਨੂੰ ਭਲੇਖਾ ਵੀ ਚਲੇ ਜਾਊਗਾ ਨਾ ਚਲੇ ਜਾਊਗਾ ਸਾਡੇ ਘਰੇ ਤਾਂ ਕੁਝ ਵੀ ਨਹੀਂ ਹੁੰਦਾ ਇੰਨੀ ਉਹਨੂੰ ਸਮਝ ਹੈ ਇੰਨੀ ਉਹਨੂੰ ਸਮਝ ਆ ਵੀ ਨਾ ਕੋ ਜਾਣਾ ਨਾ ਹੋਣਾ ਸਾਡੇ ਘਰੇ ਤੇ ਕੁਝ ਨਹੀਂ ਫਰਕ ਫਰਕ ਪੈਣਾ ਬਿਊਟਲ ਜੇ ਗੇਰ ਲਾ ਦਈਏ ਸੀ ਡਿਊਟਲ ਕਰਕੇ ਪਾਣਾ ਮਤਲਬ ਡਿਊਟਲ ਗੇਰ ਲਾ ਦਿਓ ਵੇਲੇ ਹੋ ਗਏ ਤੁਸੀਂ ਕਰੋ ਆ ਸੰਸਾਰ ਜਿਵੇਂ ਚੱਲਦਾ ਹੈ ਨਹੀਂ ਚੱਲਣਾ ਇਹ ਸਾਡੇ ਕਿਹੜਾ ਨਹੀਂ ਚੱਲਦਾ ਮਾਇਆ ਨੂੰ ਕੋਈ ਨਹੀਂ ਫਰਕ ਪੈਣਾ ਨਾ ਵਧੇ ਨਾ ਘਟੇ ਐਵੇਂ ਸਾਨੂੰ ਭੁਲੇਖਾ ਵੀ ਸਾਡੀ ਭਲਾਈ ਵਧਦੀ ਹੈ ਸਾਡੀ ਕਢਾਈ ਘਟਦੀ ਹੈ ਇਹ ਭੁਲੇਖਾ ਨਹੀਂ ਚੱਲਦਾ ਉਸ ਭੁਲੇਖਾ ਛੱਡਣ ਦੀ ਦੱਸੋ ਪਰਵੇ ਹੈ ਨਾ ਨਹੀਂ ਛੱਡਣਾ ਇੱਕ ਦੂਏ ਨੂੰ ਦੇਖ ਲੈਂਦੇ ਆ ਬਾਹਰ ਉਹ ਨਹੀਂ ਛੱਡਣ ਹਾਂ ਸਤਗੁਰ ਮਿਲੀਏ ਸਦਾ ਸਤਗੁਰ ਮਿਲੀਏ ਸੱਚ ਪਾਇਆ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਰਾ ਜਿਨ ਕੇ ਹਿਰਦੇ ਸੱਚ ਵਸਾਰਾ ਹਿਰਦੇ ਵਿੱਚ ਸੱਚ ਵਸਿਆ ਹੋਵੇ ਹਿਰਦੇ ਜਿਹੜਾ ਹੈ ਨਾ ਮਾਇਆ ਦਾ ਸੰਸਾਰੀ ਝੂਠ ਨਾ ਹੋਵੇ ਵਸਿਆ ਸੰਸਾਰ ਦਾ ਜਿਹੜਾ ਪ੍ਰਭਾਵ ਹੈ ਨਾ ਦੇਖੋ ਸੰਸਾਰ ਦਾ ਪ੍ਰਭਾਵ ਕਿਵੇਂ ਪੈਂਦਾ ਬਿਨ ਦੇਖੇ ਉਪਜੇ ਨਹੀਂ ਆ ਸਕਦਾ ਅੱਖਾਂ ਦੇਖਦੀਆਂ ਨੇ ਜੋ ਦੇਖਦੇ ਉਹਦੀ ਆਸ ਪੈਦਾ ਹੁੰਦੀ ਹੈ ਪ੍ਰਭਾਵ ਹੋ ਗਿਆ ਨਾ ਅੱਖਾਂ ਨੂੰ ਕਹਿੰਦਾ ਤੂੰ ਦੇਖ ਕੀ ਦੇਖ ਇਹ ਦੇਖੋ ਮੇਰੇ ਹੋਰ ਤੋਂ ਮੈਂ ਜੋ ਹਰ ਬਣਾ ਬਣਾ ਦੇਖੋ ਕੋਈ ਸੰਸਾਰ ਨੂੰ ਦੇਖਣਾ ਬੰਦ ਕਰ ਦੇ ਨਹੀਂ ਤਾਂ ਆਸ ਦਾ ਹੋ ਜੂ ਇਹ ਬਰਾਬਰ ਕੋਠੀ ਬਣ ਕੇ ਤੇਰੇ ਵੀ ਚਾਹੀਦੀ ਹੈ ਰਮਦਾਸ ਦੇਖਦਾ ਹੀ ਨਹੀਂ ਦੇਖਦਾ ਹੀ ਐਡੀ ਬੁੱਧਾ ਮਾਲਕ ਜੇ ਬੁੱਧੀ ਨੂੰ ਦੂਏ ਪਾਸੇ ਲਾਉਂਦਾ ਪਹਿਲੇ ਨੂੰ ਆਇਆ ਉਹ ਤਾਂ ਵੀਰ ਬਣ ਜਾਂਦਾ ਬਥੇਰਾ ਜੀ ਬੁੱਧਾ ਜੀ ਦੇ ਕੋਲ ਕੁਝ ਵੀ ਬਣ ਸਕਦਾ ਸੀ ਔਰ ਛੋਟੀ ਛੋਟੀ ਬੁੱਧੀ ਵਾਲੇ ਜਾ ਕੇ ਅੱਜ ਜਿਹਦੇ ਸੁਣਾਉਂਦੇ ਨੇ ਅਕਬਰ ਦੇ ਕੋਲ ਵੀਰਵਲ ਕਿੰਨੀ ਗੱਲ ਆ ਕੁਝ ਵੀ ਨਹੀਂ ਹੈ ਰਵਿਦਾਸ ਦੇ ਮੁਕਾਬਲੇ ਵਜ਼ੀਰ ਬਣ ਗਿਆ ਜਾ ਇਹਦੀ ਜਿਵੇਂ ਗੱਲ ਕਿੰਨੀ ਗੱਲ ਹੈ ਵੀਰਵਲ ਕੁਝ ਵੀ ਨਹੀਂ ਹੈ ਰਮਜ਼ਾਨ ਦੇ ਮੁਕਾਬਲੇ ਕੁਝ ਨਹੀਂ ਲੋਕਾਂ ਦੇ ਮੁਕਾਬਲੇ ਜ਼ਿਆਦਾ ਹੋਊਗੀ ਸੰਸਾਰੀ ਲੋਕਾਂ ਦੇ ਹਦਾਬ ਨਾ ਹੋਊਗੀ ਜ਼ਿਆਦਾ ਗੁਰਬਤ ਦੇ ਹਿਸਾਬ ਨਾਲ ਕੁਝ ਨਹੀਂ ਲੇਕਿਨ ਉਹਨਾਂ ਨੇ ਉਹ ਬੁੱਧ ਨੂੰ ਸੱਚ ਵਾਸਤੇ ਰਹਿਣ ਵਾਲੀ ਚੀਜ਼ ਵਾਸਤੇ ਜੋ ਰਹਿਣੀ ਹੈ ਸਾਡੇ ਕੋਲ ਸਾਡੇ ਨਾਲ ਜਾਣੀ ਹੈ ਉਹ ਰੱਖਿਆ ਧਨ ਜਿਹੜਾ ਕਿਤੇ ਜਾਣਾ ਨਹੀਂ ਖੋਣਾ ਨਹੀਂ ਇਹ ਸੰਸਾਰੀ ਦਾ ਤਾਂ ਰਹਿਣਾ ਇਹ ਵੀ ਉਸੇ ਬੁੱਧ ਦੀ ਸਮਝ ਸੀ ਵੀ ਲੈਣਾ ਹੁਣ ਕੀ ਹੈ ਸਭ ਤੋਂ ਕੀਮਤੀ ਚੀਜ਼ ਲੋ ਜੇ ਹੁਣ ਲੈਣਾ ਹੈ ਇਹ ਦੇਖੋ ਜੇ ਸਿਆਣਾ ਹੈ ਤੂੰ ਸਭ ਤੋਂ ਕੀਮਤੀ ਜੀ ਛਾਣ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਇਹਨਾਂ ਸੱਚ ਨਹੀਂ ਜਾਣਿਆ ਉਹ ਮੂਰਖ ਮਨ ਮੁਖ ਨਹੀਂ ਗਿਆਨ ਹੋਇਆ ਜੇ ਸੱਚ ਨਹੀਂ ਜਾਣਿਆ ਤਾਂ ਮੂਰਖ ਹੁਣ ਜਿਹਨਾਂ ਦਾ ਸਿੱਖਾਂ ਨੇ ਜਾਣ ਲਿਆ ਸੱਚ ਬਾਕੀ ਨਹੀਂ ਆਪਾਂ ਆਪਾਂ ਦਾ ਗੁਰਬਾਣੀ ਦੇ ਸਿੱਖਾਂ ਵਾਸਤੇ ਯਾਰ ਚਾਹੇ ਉਹ ਗੱਲ ਤਖਤ ਦਾ ਜਹਦਾਰ ਚਾਹੇ ਕੋਈ ਹੋਰ ਉਹ ਮੂਰਖ ਨੇ ਸਭ ਜੇ ਸੱਚ ਨਹੀਂ ਜਾਣਿਆ ਸਿੱਖੀ ਨਾਲ ਜੁੜਿਆ ਹੋਇਆ ਹੈ ਕਿਸੇ ਵੱਡੀ ਸੰਸਥਾ ਦਾ ਹੈ ਪ੍ਰਚਾਰ ਕਰਦਾ ਸੱਚ ਜਾਣਿਆ ਨਹੀਂ ਫਿਰ ਉਹ ਮੂਰਖ ਹੈ ਬਾਣੀ ਕਹਿੰਦੀ ਹੈ ਤੇ ਜਾਂ ਫਿਰ ਕੀ ਸਿੱਖੀ ਕੀ ਕਰਦਾ ਰਿਹਾ ਹਿੱਤੀ ਬਰੋਦਾ ਰਿਹਾ ਹੁਣ ਤੇ ਕੀ ਕੀਤਾ ਉਹਨੇ ਕਾਸ ਨੂੰ ਸਿੱਖ ਬਣਿਆ ਸੀ ਆਪ ਉਹਨੇ ਕੀ ਖਟਿਆ ਤੇ ਸੱਚ ਨਹੀਂ ਜਾਣਿਆ ਉਹਦਾ ਆਪਣਾ ਜੀਵਨ ਚਲਾ ਗਿਆ ਜਿਹਦਾ ਆਪਣਾ ਜੀਵਨ ਗਵਾ ਲਿਆ ਮੂਰਖ ਦੀ ਹੋਰ ਕੀ ਹੈ ਸਾਰਾ ਜੀਵਨ ਵੀ ਉਗਾ ਲਿਆ ਤੁਸੀਂ ਸੱਚ ਜਾਣਿਆ ਵੀ ਨਹੀਂ ਹੈ ਫਿਰ ਪੈਸੇ ਖਾਤਰ ਜੀਵਨ ਪਾ ਲਿਆ ਮਾਇਆ ਖਾਤਰ ਪਾ ਲਿਆ ਸੰਸਾਰੀ ਜਿੱਤ ਵਾਸਤੇ ਗਵਾ ਲਿਆ ਗੁਰਬਾਣੀ ਕਹਿੰਦੀ ਹੈ ਦੁਨੀਆ ਕੀ ਵਡਿਆਈਆਂ ਕਿਸੇ ਦੀ ਜਾਣ ਅਕਲ ਨਾਲ ਜਾਣਦੇ ਇਹਨਾਂ ਨੂੰ ਵਡਿਆਈਆਂ ਨੂੰ ਜੇ ਬਚਣਾ ਹੈ ਤੁਸੀਂ ਪਾ ਗੱਲ 'ਚ ਵੀ ਵਡਿਆਈਆਂ ਦੇ ਨਾਲੇ ਜੜਾਂਗੇ ਅਸੀਂ ਤਾਂ ਇਹ ਵਡਿਆਈਆਂ ਨਾਲੇ ਲੈ ਕੇ ਚੱਲ ਜਾਣੇ ਆ ਸਾਨੂੰ ਕਿਉਂਕਿ ਜੜੀ ਜਗ ਜਾਲਿਆ ਇਹਨਾਂ ਜੜ ਜੋਗੀਆਂ ਨੇ ਸੰਸਾਰ ਜਾਲਿਆ ਹੋਇਆ ਦਿੱਤਾ ਨਾਮ ਵਿਸਾਰ ਜੋ ਚੀਜ਼ ਸਿੱਖੀ ਜੋ ਪ੍ਰਾਪਤ ਕਰਨੀ ਤੇ ਉਹਦਾ ਵਿਸਾਰ ਸੀ ਤੇ ਵਡਿਆਈ ਨੇ ਵਿਸਾਰਤੀ ਚੂਆ ਖੱਡਣਾ ਆਵੇ ਟੱਕਰ ਬੰਨੇ ਛੱਜ ਚੂਆ ਦਾ ਪਹਿਲਾਂ ਹੀ ਮੋਟਾ ਸੀ ਖੱਡ ਚੌਂਦਾ ਨਹੀਂ ਸੀ ਛੱਜ ਹੋਰ ਬੰਨ ਲਿਆ ਉਸਕਾਰ ਦਾ ਪਹਿਲਾਂ ਹੀ ਵੱਡਾ ਸੀ ਕੋਲਾਂ ਦੰਦੇ ਬਾਬਲੇ ਆਇਆ ਨਾ ਜਿਹੜੀਆਂ ਬੜਿਆਈਆਂ ਦੰਦੇ ਸੀ ਮੁਸਲਮਾਨ ਉਹਨੂੰ ਕੁੱਲਾ ਕਹਿੰਦੇ ਸੀ ਕੁੱਲਾ ਦੇ ਦਿੰਦੇ ਤੇ ਕੁੱਲਾ ਸਰਦਾਰੀ ਦਾ ਸੀ ਜਿਹਦੇ ਸਰ ਤੇ ਕੁੱਲਾ ਹੁੰਦਾ ਸੀ ਨਾ ਜਿਵੇਂ ਹੁਣ ਅਸੀਂ ਸਰੋਪੇ ਦੇ ਦਿੰਦੇ ਕੋਈ ਚੀਜ਼ ਦੇ ਦਿੰਦੇ ਬੁਲਾ ਦਿੰਦੇ ਬਾਬਲੇ ਲੈਂਦੇ ਬੜੇ ਨਲਜ ਲੈਣ ਵਾਲੇ ਵੀ ਬੇਸ਼ਰਮ ਨੇ ਨਾਨਕ ਨਾਲ ਲੈ ਲਿਆ ਕਿਸੇ ਤੇ ਉਹ ਨਲਜ ਕਹਿੰਦੇ ਲੈਣ ਵਾਲਿਆਂ ਨੂੰ ਜਿਹੜੇ ਸੰਸਾਰੀ ਵੜੇਈ ਲੈਂਦੇ ਨੇ ਲੈਂਦੇ ਬੜੇ ਨਲਜ ਚੂਹਾ ਖੜਨਾ ਮਾਵੀ ਤੱਕਣ ਬੰਦੇ ਛੱਜ ਛੱਜ ਹੋਰ ਬੰਦੇ ਉਹ ਤੂੰ ਤਾਂ ਪਹਿਲਾਂ ਹੀ ਖੜਜ ਚ ਬਣ ਜੋਗਾ ਨਹੀਂ ਸੀਗਾ ਆ ਲੰਬੜਦਾਰੀ ਦਾ ਛੱਜ ਹੋਰ ਬੰਨ ਲਿਆ ਵੱਡੇ ਬੜੇ ਹੁਣ ਨਹੀਂ ਬਣ ਸਕਦਾ ਤੇ ਜਿਹੜਾ ਛੱਜ ਜੀ ਨਹੀਂ ਵੜੂ ਖੱਡ ਜੀ ਨਹੀਂ ਵੜੂ ਤੇ ਬਿੱਲੀ ਤਾਂ ਭਰਿਆ ਭਰਿਆ ਹੈ ਜੋ ਜਵਾਕ ਮਾਰ ਦੇ ਵਿੱਚ ਡੰਡਾ ਮਾਰ ਕੇ ਉਹਦਾ ਮਰਿਆ ਹੈ ਯਾਰ ਕਾਲ ਨੂੰ ਕੀ ਔਖ ਹੈ ਤਾਂ ਕਾਲ ਦੀ ਖੁਰਾਕ ਹੈ ਜਾਂ ਮਰਜੀ ਟਿੱਕ ਨਹੀਂ ਲੱਗੀ ਕਿਸੇ ਨੂੰ ਗੱਲ ਧਿਆਨ ਹੈ ਨਹੀਂ ਗੁਰਬਾਣੀ ਜਿਵੇਂ ਕੋਈ ਮਤਲਬ ਹੈ ਪਤਾ ਨਹੀਂ ਕੌਣ ਬੋਲਦਾ ਗੁਰਬਾਣੀ ਰੋਲਾ ਪਾਇਆ ਗੁਰੂ ਗੁਰੂ ਯਾਨੀ ਜਿਵੇਂ ਕੋਈ ਘਰ ਦੇ ਬਿਮਾਰ ਦੀ ਵੀ ਗੱਲ ਸੁਣ ਲੈਂਦਾ ਕਈ ਹੋਈ ਮੈਨੂੰ ਪਾਣੀ ਦੇ ਦੇ ਜੇ ਬਿਮਾਰ ਹੋਵੇ ਨਾ ਘਰ ਜਿਹਦੀ ਗੱਲ ਕੋਈ ਵੀ ਨਾ ਸੁਣਦਾ ਹੋਵੇ ਕਿਸੇ ਵੇਲੇ ਉਹਦੀ ਗੱਲ ਵੀ ਸੁਣ ਲੈਂਦੇ ਨੇ ਵਿਚਾਰਿਆ ਦੇ ਦੋ ਬਹੁਤੇ ਰੋਗੀ ਰੋਲਾ ਪਾਉਂਦੇ ਨੇ ਇੱਕ ਗੱਲ ਨਹੀਂ ਸੁਣਦੇ ਇੱਕ ਗੱਲ ਵੱਲ ਧਿਆਨ ਨਹੀਂ ਗੁਰਬਾਣੀ ਫਿਰ ਆਕੜ ਵੀ ਹੈ ਸਿੱਖੀ ਦੀ ਕਦੇ ਆਕੜ ਨਹੀਂ ਸਿੱਖੀ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਮੂਰਖ ਜਿਹੜਾ ਉਹ ਸੱਚ ਨੂੰ ਜਾਣਨ ਦੀ ਗੱਲ ਹੀ ਨਹੀਂ ਕਰਦਾ ਜਿਹੜਾ ਸੱਚ ਜਾਣਨ ਵਾਲੇ ਪਾਸੇ ਨਹੀਂ ਜਾਂਦਾ ਮੂਰਖ ਤੇ ਕਹ ਲੋ ਜਿਹੜਾ ਸੱਚ ਜਾਣ ਵਾਲੇ ਪਾਸੇ ਸਿੱਖ ਹੋ ਕੇ ਨਹੀਂ ਜਾਂਦਾ ਉਹ ਸਾਨੂੰ ਤਾਂ ਪਹਿਲਾਂ ਲਿਖਿਆ ਆਦ ਸੱਚ ਪਹਿਲਾ ਲਫ਼ਜ਼ ਹੈ ਪਹਿਲੇ ਅੱਖਰ ਨੇ ਗੁਰੂ ਗ੍ਰੰਥ ਸਾਹਿਬ ਤੇ ਕੀ ਆਦ ਸੱਚ ਜੇ ਤੁਸੀਂ ਇਹ ਨਹੀਂ ਜਾਣਿਆ ਵੀ ਆਦ ਸੱਚ ਕੀ ਹੈ ਤੂੰ ਗਾਣਾ ਕੀ ਜਾਣਨਾ ਤੁਸੀਂ ਤੁਸੀਂ ਤਾਂ ਪਹਿਲਾ ਅੱਖਰ ਨਹੀਂ ਜਾਣਿਆ ਉਹਦੀ ਖੋਜ ਨਹੀਂ ਕੀਤੀ ਆਦ ਸੱਚ ਕੀ ਚੀਜ਼ ਹੈ ਕਾਹਦੇ ਨਾਲ ਜੁੜੇ ਜੁੜੇ ਝੂਠ ਨਾਲ ਝੂਠ ਨਾਲ ਜੁੜੇ ਹੋਇਆ ਨਹੀਂ ਆ ਸੱਚ ਜਾਣਨਾ ਸੀ ਤਾਂ ਹੀ ਤਾਂ ਲੋੜ ਸੀ ਆ ਸੱਚ ਦੀ ਝੂਠ ਦੀ ਸੰਗਤ ਜਿਹੜੀ ਠੀਕ ਨਹੀਂ ਹੈ ਇਹ ਜੰਮਣ ਮਨ ਚ ਰੱਖੂਗੀ ਇਹ ਤੋਂ ਬਚਾਉਣ ਵਾਸਤੇ ਹੀ ਆ ਸੱਚ ਨੂੰ ਜਾਣਨਾ ਜੇ ਨਹੀਂ ਬਚਣਾ ਕਿਸੇ ਨੇ ਲਾਈਨ ਲੱਗੀ ਹੋਈ ਆ ਆਰੀ ਚੱਲਦੀ ਹੈ ਉੱਪਰ ਬਾਹਰ ਕੱਟੀ ਜਾਂਦੀ ਹੈ ਉਸ ਲਾਈਨ ਤੋਂ ਜਿਹੜਾ ਨਿਕਲਣਾ ਨਿਕਲ ਜਾਓ ਜੇ ਲਾਈਨ ਤੋਂ ਨਿਕਲਣਾ ਨਹੀਂ ਫਿਰ ਤਾਂ ਨੰਬਰ ਤਾਂ ਆਇਆ ਜਾਣਾ ਜਿਹੜਾ ਲਾਈਨ ਦੇ ਵਿੱਚ ਉਹ ਤਾਂ ਨੰਬਰ ਤਾਂ ਆਇਆ ਜਾਣਾ ਫਿਰ ਜਿਵੇਂ ਮਾਲ ਤੇ ਗੰਨੇ ਪਏ ਹੁੰਦੇ ਨੇ ਬਿੱਲ ਦੇ ਵਿੱਚ ਗੰਨੇ ਮਾਲ ਦੇ ਉੱਤੇ ਪਏ ਨੇ ਮਾਲ ਚੱਲਦੀ ਹੈ ਤਾਂ ਨੰਬਰ ਤਾਂ ਆਇਆ ਜਾਣਾ ਤੇ ਸਭ ਕੱਟੇ ਜਾਣੇ ਨੇ ਪੀੜੇ ਜਾਣੇ ਨੇ ਫਿਰ ਤਿਲ ਪੀੜੇ ਕਹਾਣੀ ਉਹ ਤਾਂ ਹੋਣਾ ਹੀ ਹੋਣਾ ਇਹ ਬਚਣ ਵਾਸਤੇ ਸੀ ਬਾਣੀ ਇਹ ਤਾਂ ਟਿਕਣ ਵਾਸਤੇ ਅੱਡ ਤੇ ਜੇ ਨਹੀਂ ਅੱਡ ਨਿਕਲਦਾ ਅੱਡ ਨਿਕਲਦੇ ਸਾਡੇ ਕੋਲ ਸਾਧਨ ਹੋਣ ਅਕਲ ਹੋਵੇ ਦਿੱਤੀ ਹੋਈ ਤਰੀਕਾ ਵਿਧੀ ਹੋਵੇ ਵੀ ਅੱਡ ਤੁਸੀਂ ਨਿਕਲ ਸਕਦੇ ਹੋ ਫੇਰ ਵੀ ਨਾ ਨਿਕਲੇ ਉਹ ਚੋਂ ਬਾਹਰ ਜਦ ਜਿਹਨਾਂ ਨੂੰ ਗਿਆਨ ਨਹੀਂ ਉਹਦਾ ਮੰਨ ਲਿਆ ਉਹਨਾਂ ਕੋਲ ਤਾਂ ਕੋਈ ਸਾਧਨ ਹੈ ਸਾਡੇ ਕੋਲ ਤਾਂ ਸਾਧਨ ਗਿਆਨ ਹੈ ਸਾਡੇ ਕੋਲ ਵੀ ਦਾ ਪਤਾ ਹੈ ਕਿ ਅਸੀਂ ਬਣਾ ਨਿਕਲੀਏ ਫਿਰ ਕੌਣ ਹੋਇਆ ਸੀ ਕੀ ਦਾ ਫਾਇਦਾ ਹੋਇਆ ਕੀ ਤੁਸੀਂ ਇਹ ਰੌਲਾ ਪਾ ਕੇ ਫਿਰ ਕਰ ਰਹੇ ਹੋ ਕੀ ਨੂੰ ਕਹਿ ਕਿਹੜੀ ਸਿੱਖੀ ਹੈ ਜਿਹਦਾ ਪ੍ਰਚਾਰ ਕਰ ਰਹੇ ਹੋ ਉਹ ਕਿਹੜੀ ਸਿੱਖੀ ਹੈ ਜਿਹਦਾ ਪ੍ਰਚਾਰ ਕਰ ਰਹੇ ਹੋ ਉਹ ਕਿਹੜੀ ਸਿੱਖੀ ਹੈ ਜਿਹਦੇ ਝੰਡਾ ਬਰਦਾਰ ਹੋ ਕੁਝ ਨਹੀਂ ਫਰਾਡ ਸਿੱਖੀ ਦੇ ਨਾਂ ਤੇ ਫਰਾਡ ਸਿੱਖੀ ਦੇ ਨਾਂ ਤੇ ਫਰਾਡ ਦਾ ਬਹੁਤ ਬੜਾ ਅਪਰਾਧ ਹੈ ਜਿਹਦੇ ਵਿੱਚੇ ਲਿਖਿਆ ਹੋਇਆ ਸਭ ਕੁਝ ਪਤਾ ਨਾ ਹੋਵੇ ਜਦੋਂ ਦੇਖੋ ਨਾ ਜਿਹਨਾਂ ਨਹੀਂ ਸੀ ਪਤਾ ਦੂਜਿਆਂ ਬੱਤਾਂ ਵਾਲਿਆਂ ਨੂੰ ਉਹਨਾਂ ਨੂੰ ਤਾਂ ਉਪਦੇਸ਼ ਕਰਤਾ ਪਰ ਥੋੜਾ ਸਭ ਕੁਝ ਕੋਲ ਹੈ ਪੜਦੇ ਵੀ ਹੋ ਸਭ ਕੁਝ ਕਰਦੇ ਵੀ ਹੋ ਪਤਾ ਵੀ ਹੈ ਫਿਰ ਬਿਨ ਪੁੱਛੇ ਆਵਣ ਆਏ ਜਗਤ ਮੈਂ ਆਵਣ ਆਏ ਜਗਤ ਮੈਂ ਉਹਨੂੰ ਕਹਿੰਦੇ ਸਾਰੇ ਆ ਗਏ ਜਗਤ ਦੇ ਵਿੱਚ ਆਪਾਂ ਆਏ ਹੋਏ ਹੈਗੇ ਹੀ ਆ ਪਰ ਬਿਨ ਪੁੱਛੇ ਪਸ਼ੂ ਢੋਰ ਜੇ ਬੁਝਿਆ ਨਹੀਂ ਨਾ ਵੀ ਕੀ ਕਿਹਾ ਸਾਨੂੰ ਕੀ ਕਰਨਾ ਸਭ ਕੋਈ ਨਹੀਂ ਬੋਦੀ ਔਖੀ ਭਾਸ਼ਾ ਨਹੀਂ ਹੈ ਤੇ ਬਹਾਨੇ ਨੇ ਸਾਡੇ ਬਹਾਨੇ ਜੋ ਮਰਜ਼ੀ ਕਰ ਲਈਏ ਨਾ ਮੰਨਣ ਦੇ ਬਹਾਨੇ ਨੇ ਫਿਰ ਮੁਝੇ ਬਸੂ ਢੋਲ ਜੇ ਬੁਝਿਆ ਨਹੀਂ ਤੇ ਬਸੂ ਪਸ਼ੂ ਆਜ ਮੈਂ ਨਹੀਂ ਫਿਰ ਬਸੂ ਆ ਟੋਰ ਨੰਬਰ ਤੇ ਤੋਂ ਜ਼ਿਆਦਾ ਬੇਇੱਜ਼ਤੀ ਕੀ ਕਰਨ ਤੇ ਇਹ ਦਰਗਾਹ ਜੋ ਹੈ ਹੁਕਮ ਟੋਰ ਬਸੂ ਦਾ ਉਹਨਾਂ ਨੇ ਤਾਂ ਜਿਵੇਂ ਬੁਲਾਇਆ ਬੋਲਦਾ ਬੰਦੇ ਦੀ ਗੱਲ ਨਹੀਂ ਹੈ ਫਰਮਾਨ ਦਰਗਾਹ ਦਾ ਹੀ ਹੈ ਤੇ ਐਸ ਦੇ ਆਦਮੀ ਨੇ ਅਗਾਹ ਨੂੰ ਬਸੂ ਟੋਰ ਬਣਾ ਦਿੰਦੇ ਹੈ ਕਰਨ ਸੁਣੇ ਨਹੀਂ ਨਾਦ ਕਰਨ ਬੁੱਧ ਘਾ ਲਿਆ ਜੇ ਕਰਨਾ ਨੇ ਨਾਦ ਨਹੀਂ ਸੁਣਿਆ ਨਾ ਇਹ ਪਤਾ ਸੀ ਨਾਦ ਕੀ ਹੁੰਦਾ ਸਾਰੀ ਗੱਲ ਸਮਝ ਲੱਗੀ ਸੀ ਨਹੀਂ ਸੁਣਿਆ ਤੇ ਗਾਹਾਂ ਨੂੰ ਸੱਪ ਬਣਾ ਕੇ ਘਾਲ ਲੈਣ ਉਹਦੇ ਕੰਨ ਹੁੰਦੇ ਹੀ ਨਹੀਂ ਗੰਡ ਗੰਡ ਗੜੋਏ ਦੇ ਕੰਨ ਹੁੰਦੇ ਹੀ ਨਹੀਂ ਜੋਗ ਦੇ ਕੰਨ ਹੁੰਦੇ ਹੀ ਨਹੀਂ ਬਥੇਰੀਆਂ ਜੂਨਾਂ ਦੇ ਬਿਨਾਂ ਕੰਨ ਵਾਲੇ ਦੇ ਦੇਈ ਜਾਣਗੇ ਤੇ ਤੈਨੂੰ ਲੋੜ ਨਹੀਂ ਨਾ ਕੰਨਾਂ ਦੀ ਫਿਰ ਤੈਨੂੰ ਪਤਾ ਲੋਕ ਕੰਨਾਂ ਦੀ ਕੀ ਹੁੰਦੀ ਹੈ ਕਰਨ ਸੁਣਾ ਨਹੀਂ ਨਾਦ ਕਰਨ ਬੁੱਧ ਕਾਲਿਆ ਦੂਆ ਜਨ ਕਾਲਿਆ ਹੋ ਗਏ ਬਹੁਤ ਨਾਲੇ ਬਿਨੋ ਕਰਨਾ ਵਾਲੀਆਂ ਹੁਣ ਜਾਣਗੇ ਫਿਰ ਪਤਾ ਲੱਗੂ ਕਰ ਕੰਨਾਂ ਦੀ ਕੀ ਕੀਮਤ ਹੈ ਜੇ ਹੁਣ ਨਹੀਂ ਸਮਝ ਆਈ ਸਮਝਾਉਣ ਦੇ ਤਰੀਕੇ ਬਹੁਤ ਰਹੇ ਉਹਨਾਂ ਕੋਲ ਕਹਿੰਦੇ ਭਾਈ ਇਹਨੂੰ ਕੰਨਾਂ ਦੀ ਨਾ ਨਹੀਂ ਇਹਨੂੰ ਬਣਾ ਦੋ ਛੱਪੜ ਦੀ ਜੋਬ ਇਹਨੂੰ ਗੜਗੜਵਾ ਬਣਾ ਦੋ ਅਦਾਸ ਵੀ ਜੂਨਾ ਬੋਸ ਨੂੰ ਆਨ ਨੂੰ ਪਤਾ ਲੱਗੂ ਇਹ ਕੱਢ ਦੇ ਕੀ ਕੀ ਹੁੰਦੀ ਹੈ ਕਾਦਕ ਦਾਤ ਹੈ ਬੜੀ ਭਾਰੀ ਅੱਖਾਂ ਦੀ ਦਾਤ ਨੇ ਬੜੀ ਭਾਰੀ ਉਹ ਤਾਂ ਲਾਭ ਨਹੀਂ ਲਿਆ ਜੇ ਫਿਰ ਕੀ ਲੋੜ ਹੈ ਕੀ ਲੋੜ ਹੈ ਮਨਮੁਖੀ ਜਨਮ ਗਵਾਇਆ ਮੂਰਖ ਸਾਜੇ ਨਾ ਜਾਣੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਕਾਹੇ ਆਇਆ ਕੀ ਕਰਨਾ ਹੈ ਦੁਨੀਆ ਵਿੱਚ ਦੁਨੀਆ ਕਾਹੇ ਆਇਆ ਕੀ ਫਾਇਦਾ ਮੂਰਖਾ ਜਨਮ ਲੈਣ ਦਾ